ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੋਕੇ ਸਮੇਂ ਅੰਦਰ ਪੰਥ ਵਿੱਚ ਸਿੱਖੀ ਭੇਸ ਅੰਦਰ ਵਿਚਰ ਰਹੇ ਪੰਥਕ ਵਿਰੋਧੀ ਤੱਤਾਂ ਨੇ ਪੰਥ ਅੰਦਰ ਐਸਾ ਕਮਝੋਲ ਪੈਦਾ ਕਰ ਦਿੱਤਾ ਹੈ ਕਿ ਆਮ ਜਨ ਸਾਧਾਰਨ ਨੂੰ ਨਿਰਣਾ ਕਰਨਾ ਵੀ ਔਖਾ ਹੋ ਗਿਆ ਹੈ ਕਿ ਇਹ ਸਿੱਖ ਹੀ ਹਨ ਜਾਂ ਸਿੱਖੀ ਭੇਸ ਵਿੱਚ ਵਿਚਰ ਰਹੇ ਪੰਥ ਦੋਖੀ ਹਨ ਇਨ੍ਹਾਂ ਅਖੌਤੀ ਅਤੇ ਭੇਖੀ ਆਪੂ ਬਣੇ ਪ੍ਰੋਫੈਸਰਾਂ ਅਤੇ ਵਿਦਵਾਨਾਂ ਦਾ ਭਾਈ ਕਮਰ ਅਜੀਤ ਸਿੰਘ ਜੀ ਪਟਿਆਲੇ ਵਾਲਿਆਂ ਨੇ ਆਪਣੀਆਂ ਲਿਖੀਆਂ ਪੁਸਤਕਾਂ ਕਾਮਰੇਡੀ ਸਿੱਖਾਂ ਦੇ ਕੌਤਕ ਅਤੇ ਸਭ ਦੁਸ਼ਟ ਝੱਖ ਮਾਰਾ ਵਿੱਚ ਬਾਦਲੀਲ ਭਾਂਡਾ ਭੰਨਿਆ ਹੈ ਭਾਈ ਸਾਹਿਬ ਨੇ ਬੜੇ ਹੀ ਸੁਚੱਜੇ ਅਤੇ ਸਭਿਅਕ ਢੰਗ ਨਾਲ ਇਨ੍ਹਾਂ ਅਖੌਤੀ ਬੁੱਧੀਜੀਵੀਆਂ ਦਾ ਪਰਦਾਫਾਸ਼ ਕੀਤਾ ਹੈ ਭਾਈ ਸਾਹਿਬ ਦੇ ਇਸ ਉਦਮ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਹੈ हे ਵਾਹਿਗੁਰੂ ਜੀਓ ਆਪ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ੋ ਤਾਂ ਜੋ ਭਾਈ ਸਾਹਿਬ ਪੰਥ ਦੀ ਸੇਵਾ ਵਿੱਚ ਹੋਰ ਤਤਪਰ ਹੋ ਕੇ ਲਿਖਣ ਕਿਉਂਕਿ ਕਿਤਾਬਾਂ ਪੜ੍ਹਨ ਵੱਲ ਰੁਝਾਨ ਥੋੜਾ ਘੱਟ ਹੋਣ ਕਾਰਨ ਅਤੇ ਸਮੇਂ ਦੀ ਘਾਟ ਕਾਰਨ ਜੋ ਸੰਗਤਾਂ ਇਸ ਦਾ ਲਾਭ ਨਹੀਂ ਉਠਾ ਸਕਦੀਆਂ ਉਹਨਾਂ ਦੀ ਸਹੂਲਤ ਵਾਸਤੇ ਦਾਸਰਿਆਂ ਖਾਲਸਾ ਰਿਫਲੈਕਸ਼ਨ ਵੱਲੋਂ ਇਹ ਨਿਮਾਣਾ ਜਿਹਾ ਉਦਮ ਇਹਨਾਂ ਕਿਤਾਬਾਂ ਨੂੰ ਆਡੀਓ ਬੁੱਕਾਂ ਅਤੇ MP3 ਦਾ ਰੂਪ ਦਿੱਤਾ ਗਿਆ ਹੈ। ਆਸ ਹੈ ਸੰਗਤਾਂ ਇਸ ਤੋਂ ਭਰਪੂਰ ਲਾਭ ਉਠਾਉਣਗੀਆਂ। ਸੰਗਤਾਂ ਦੇ ਚਰਨਾਂ ਵਿੱਚ ਪੁਰਜ਼ੋਰ ਬੇਨਤੀ ਅਤੇ ਅਪੀਲ ਹੈ ਕਿ ਸੰਗਤ ਇਹਨਾਂ ਸੀਡੀਆਂ ਨੂੰ MP3ਆਂ ਨੂੰ ਆਪ ਸੁਣ ਕੇ ਤੇ ਹੋਰ ਸੰਗਤ ਤੱਕ ਵੀ ਪਹੁੰਚਾਇਆ ਜਾਵੇ ਤਾਂ ਕਿ ਵੱਧ ਤੋਂ ਵੱਧ ਸੰਗਤ ਇਹਨਾਂ ਦਾ ਲਾਭ ਉਠਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ